ਸਲੋ ਸੰਤ ਸੰਸਰਨ ਜੋ ਜਨ ਪਰੈ ਸੋ ਜਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕੈ ਦੁਖ ਨਿਹਾਰ ਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖ ਸੁਖ ਸਭ ਜਾਏ ਸੰਤ ਕੈ ਦੁਖ ਨਰਕ ਮਹਿ ਪਾਏ ਸੰਤ ਕੈ ਦੁਖ ਮਾਤੀ ਹੋਏ ਮਲੀਨ ਸੰਤ ਕੈ ਦੁਖ ਸੋਭਾ ਤੇ ਹੀਨ ਸੰਤ ਕੇ ਹਟੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾ دکھ پہ دکھ کا دکھا کا تھا کو ناہے نارت پاو تا بھی کدیپاہت کا نندک مہا ات تی سنت کا نند न पाई संत का निंदक महा हत्यारा संत का निंदक परमेश्वर मारा संत का निंदक राज ते हीन संत का निंदक दुखियार दीन संत के निंदक कौ सर्व रोग संत के निंदक कौ सदा विजोग संत की निंदा दोख मैं दोख नानक संत भावै ता उसका भी होए मोख संत का दोखी सदा अपवित संत का दोखी किसे का नहीं मित संत के दोखी कौ डान लागै संत के दोखी कौ सब त्यागै संत का दोखी महा अहंकारी संत का दोखी सदा बिकारी संत का दोखी जन्म मरा संत की दुख ना सुख ते तरੈ संत के दोखी को नाहि ठाओ नानक संत भावै तन लय मिलाए संत का दोखी अध बीज ते टूटै संत का दोखी कितै काज न पहुँचै संत के दोखी को उद्यान ब्रह्माइया संत का दोखी उजड़ पाइया संत का दुखी अंतर ते थो था जो सासना मृतक की लो था संत के दुखी की जड़ किछ ना है आपन भीद आपे ही खाए संत के दुखी को अवर न राखन हार नारक संत भावे ता ले उबार संत का दुखी यो बिल लाए जो जल बिहून मछली तड़फड़ाए संत का दुखी भूखा नहीं राजै जो पावक ईधन नहीं त्रापै संत का दुखी छुटै अकेला जो मुआर तिल खेत माहे दुहेला संत ਕਾ ਦੋਖੀ ਧਰਮ ਤੇ ਰਾਤ ਸੰਤ ਕਾ ਦੋਖੀ ਸਦ ਮਿਥਿਆ ਕਾਤ ਕਿਰਤ ਨਿੰਦਰ ਕਾ ਧੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੋਖੀ ਕੋ ਦਰਗਾ ਮਿਲੈ ਸਜਾਏ ਸੰਤ ਕਾ ਦੋਖੀ ਸਲਾਸਾ ਸਾ ਕਾਜੈ ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ਸੰਤ ਕੇ ਦੋਖੀ ਕੀ ਪੂਜੈ ਨ ਆਸਾ ਸੰਤ ਕਾ ਦੋਖੀ ਉਠ ਚਲੈ ਨਿਰਾਸਾ ਸੰਤ ਕੈ ਦੋਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਹੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤੇ ਤਿਸ ਹੈ ਧਿਆਉ ਸਾਥ ਗਿਰਾਸ ਸਭ ਕੁਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ ਵਡ ਭਾਗੀ ਨਾਨਕ ਜਨ ਸੇ